ਪੌੜੀ ਪੰਨੇ ਦਇ ਤੋ ਪੁਕਾਰੇ ਰਾਜੇ ਸੁੰਭਥੈ ਲੋਚਨ ਧੂਮ ਸੰਘਾਰੇ ਸਣਾ ਸਪਾਹੀਆਂ ਚੁਣ ਚੁਣ ਜੋਦੇ ਮਾਰੇ ਅੰਦਰ ਖੇਤ ਦਾ ਜਾਪਨ ਅੰਬਰ ਤਾਰੇ ਡਿੱਗਣ ਸੂਰਮੇ ਗਿਰੇ ਪਰਵਤ ਭਾਰੇ ਮਾਰੇ ਬੇਜੂ ਦੇ ਦੈਂਤਾਂ ਦੇ ਦਲਹਾਰੇ ਦਹਸ਼ਤ ਖਾਇਕ ਹੈ ਬਚੇ ਸ਼ੁਮਾਰੇ ਮਾਰੇ ਰਹਿੰਦੇ ਰਾਏ ਸੇ ਪੌੜੀ ਰੋ ਹੋਏ ਬੁਲਾਏ ਰਾਖਸ ਰਾਏ ਨੇ ਬੈਠੇ ਮਤਾ ਪਕਾਈ ਦੁਰਗਾ ਲਿਆਵਣੀ ਚੰਡ ਅਰ ਮੁੰਡ ਪਠਾਏ ਬਹੁਤਾ ਕਟਕਦਾ ਜਾਪੇ ਛੱਪਰ ਛਾਏ ਬਣੀਆਂ ਜਮਾ ਜੀਤੇ ਰਾਏ ਬੁਲਾਏ ਚੱਲੇ ਨੂੰ ਜਾਣ ਜੰਪੁਰ ਪਕੜੀ ਚਲਾਏ ਸਭੇ ਮਾਰਨੇ ਪੌੜੀ ਢੋਲ ਨਗਾਰੇ ਵਾਏ ਦਲਾ ਮੁਕਾਬਲਾ ਰੋਹੇ ਰੋਹੇਲੇ ਆਏ ਉਤੇ ਰਾਖਸਾਂ ਸਭਨੀ ਤੁਰੇ ਨਚਾਏ ਬਰਸ਼ੇ ਪਕੜ ਕੇ ਬਹੁਤੇ ਮਾਰ ਗਿਰਾਏ ਅੰਦਰ ਖੇਤ ਦਾ ਤੀਰੀ ਸ਼ਹਿਬਰ ਲਾਈ ਉਠੀ ਦੇਵਤਾ ਭੇਰੀ ਸੰਖ ਵਜਾਏ ਸੰਘਰ ਰਚਿਆ ਤਣ ਤਣ ਤੀਰ ਚਲਾਏ ਦੁਰਗਾ ਤਣਖ ਲੈ ਜਿਨੀ ਦਸਟ ਉਠਾਏ ਰਹੇ ਨ ਜੀਵ ਦੇ ਚੰਡ ਅਰ ਮੁੰਡ ਖਪਾਏ ਦੋਨੋਂ ਦੇਵਤਾ ਸੁੰਭ ਨਿਸੁੰਭ ਰਸਾਏ ਮਾਰੇ ਦੈਂਤ ਸੋਣ ਜੋਦੇ ਸਭ ਬੁਲਾਏ ਆਪਣੇ ਮਜਲ ਸੀ ਜਿੰਨੀ ਦੇਉ ਭਜਾਏ ਇੰਦਰ ਜਿਹਵੇ ਤੇਈ ਮਾਰ ਗਿਰਾਏ ਪਲ ਵਿੱਚ ਦੇਵਤਾ ਓਣੀ ਦਸਤੀ ਦਾਸ ਤੇ ਵਜਾਏ ਤਿਨਾ ਚਿਤ ਕਰੇ ਫਿਰ ਸਰਣਵਤ ਬੀਜ ਚਲਾਏ ਬੀੜੇ ਰਾਏ ਦੇ ਸੰਜ ਪਟੇਲਾ ਪਾਏ ਚਿਲਕਤ ਟੋਪੀਆਂ ਲੁੱਜਣ ਨੂੰ ਅਰੜਾਏ ਰਾਖਸ ਰੋਹਲੇ ਕਦੇ ਨ ਕਿਨਾ ਹਟਾਏ ਜੁਜ ਮਚਾਏ ਕੈ ਮਿਲ ਤੇਈ ਦਾਨੋ ਆਏ ਹੁਣ ਸੰਗਰ ਦੇਖਣਾ ਪੌੜੀ ਦੈਂਤੀ ਡੰਡੋ ਭਾਰੀ ਨੀੜੇ ਆਇ ਕੈ ਸਿੰਘ ਕਰੀ ਅਸਵਾਰੀ ਦੁਰਗਾ ਸ਼ੋਰ ਸੁਣੇ ਖੱਬੈ ਦਸਤੋ ਭਾਰੀ ਗਦਾ ਫਿਰਾਇ ਕੈ ਸੈਨਾ ਸਭ ਸੰਘਾਰੀ ਸਰਣਵਤ ਬੀਜ ਦੀ ਜਾਣ ਮਦ ਖਾਏ ਮਦਾਰੀ ਘੁੰਮਣ ਸੂਰਮੇ ਅਗਣਿਤ ਪਾਉ ਪਸਾਰੀ ਰੁਲੇ ਅਹਾੜ ਵਿੱਚ ਜਾਪੈ ਖੇਡ ਖਿਡਾਰੀ ਸੁੱਤੇ ਫਾਗ ਨੂੰ ਸਰਣਵਤ ਬੀਜ ਹਕਾਰੇ ਰਹ ਦੇ ਸੂਰ ਮੇ ਜੋ ਦੇ ਜੇੜ ਮੁਨਾਰੇ ਦਿਸਨ ਖੇਤ ਵਿੱਚ ਸਭਨੀ ਦਸਤੋ ਹਾਰੇ ਤੇਗਾ ਤੂਹੀ ਕੈ ਮਾਰੇ ਮਾਰ ਪੁਕਾਰੇ ਆਏ ਸਾਹਮਣੇ ਸੰਜਾ ਤੇ ਥਣਕਾਰੇ ਤੇਗੀ ਉਭਰੇ ਕਾੜ ਖੜ ਨੇ ਠਠਿਆਰੇ ਜਾਣ ਬਣਾਇਕ ਹੈ ਸੱਟ ਪਈ ਜਮਤਾਣੀ ਦਲਾ ਮੁਕਾਬਲਾ ਕੂਮਰ ਵਰਗਸਤਾਣੀ ਦਲ ਵਿੱਚ ਘੱਤੀਓ ਸਣੇ ਤੁਰਾ ਪਲਾਣੀ ਡਿੱਗਣ ਸੂਰਮੇ ਉਠ ਉਠ ਮੰਗਾ ਨੇ ਪਾਣੀ ਕਾਇਲ ਘੂਮਦੇ ਏਵੜ ਮਾਰ ਵਿਹਾਣੀ ਉੱਪਰ ਰਾਖਸਾਂ ਬਿੱਜਰ ਜਿਉ ਚੱਲਾਣੀ ਉੱਠੀ ਦੇਵਤਾ ਪੌੜੀ ਕਿਉਬੀ ਧੌਂਸ ਉਵਾਰੀ ਦਲਾ ਮੁਕਾਬਲਾ ਸਭੋ ਸੈਨਾ ਮਾਰੀ ਪਲ ਵਿੱਚ ਦਾਨਵੀ ਦੁਰਗਾ ਦਾਨੋ ਮਾਰੇ ਰੋਹ ਵਢਾਇਕ ਹੈ ਸਿਰ ਵਿੱਚ ਤੇਗ ਵਗਾਈ ਸਰਣਵਤ ਬੀਜ ਦੇ ਅਗਨਿਤ ਦਾਨੋਂ ਭਾਰੇ ਹੋਏ ਲੋਹੂਆਂ ਜੋ ਦੇ ਜੇੜ ਮੁਨਾਰੇ ਅੰਦਰ ਖੇਤ ਦਾ ਦੁਰਗਾ ਨੋ ਲਲਕਾਰੇ ਆਵਨ ਸਾਹਮਣੇ ਦੁਰਗਾ ਸਭ ਸੰਘਾਰੇ ਰਾਖਸ ਆਮਦੇ ਰਤੂ ਦੇ ਪਰਨਾਲੇ ਤਿੰਤੇ ਭੋਏ ਪੈ ਉੱਠੇ ਕਾਰਣਿਆਰੇ ਰਾਖਸ ਹੜਹੜਾਏ ਧੱਗਾ ਸੰਗ ਲਿਆਲੀ ਸੰਗਰ ਵਾਇਆ ਬਰਸ਼ੀ ਬੰਬ ਲਿਆਲੀ ਸੂਰੇ ਸੰਗਰੇ ਭੇੜ ਮਚਿਆ ਬੀਰਾਲੀ ਦੁਰਗਾ ਦਾਨਵੀ ਮਾਰ ਮਚੀ ਮੋਹਰਾਲੀ ਅੰਦਰ ਖੇਤ ਦਾ ਜਾਣ ਨਟ ਲੱਥੇ ਸ਼ਾਲੀ ਢੋਲ ਬਜਾਏ ਕੈ ਰੋਹੂ ਫਾਥੀ ਜਾਲੀ ਲੋਥੀ ਜਮ ਧੜੀ ਕਣ ਵਿੱਚ ਜਿਉ ਸ਼ਨਸ਼ਾਲੀ ਤੇਗਾ ਹਸੀਆਂ ਕੂਮਰ ਆਰ ਸਿਆਲੀ ਬਣੀਆਂ ਕੇਜਵਾ ਧੱਗਾਂ ਸੂਲ ਵਜਾਈਆਂ ਦਲਾ ਮੁਕਾਬਲਾ ਤੂੰ ਹੀ ਮਿਆਨੋਂ ਲਈਆਂ ਜਵਾਨੀ ਸੂਰਮੀ ਸਰਣਵਤ ਬੀਜ ਵਧਾਈਆਂ ਅਗਣਿਤ ਸੂਰਤਾਂ ਦੁਰਗਾ ਸੋਹੇ ਆਈਆਂ ਰੋਹ ਵਢਾਈ ਕੈ ਸਭਨੀ ਆਣ ਵਗਾਈਆਂ ਤੇਗਾ ਤੂੰ ਹੀ ਕੈ ਦੁਰਗਾ ਸਭ ਬਚਾਈਆਂ ਢਾਲ ਸੰਭਾਲ ਕੈ ਦੇਵੀ ਆਪ ਚਲਾਈਆਂ ਤੱਕ ਤੱਕ ਦਾਨਵੀ ਲੋਹੂ ਨਾਲ ਡੁਬਾਈਆਂ ਤੇਗਾ ਨੰਗੀਆਂ ਸਾਰਸੁਤੀ ਜਨਨਾਈਆਂ ਮਿਲ ਕੈ ਦੇਵੀਆਂ ਸਭੇ ਮਾਰ ਗਰਾਈਆਂ ਅੰਦਰ ਖੇਤ ਦਾ ਤਿੰਦੂ ਫੇਰ ਸਵਾਈਆਂ ਹੋਈਆਂ ਸੂਰਤਾਂ ਪੌੜੀ ਸੂਰੀ ਸੰਗਰ ਰਚਿਆ ਢੋਲ ਸੰਖ ਨਗਾਰੇ ਵਾਇਕੈ ਚੰਨ ਚਿਤਾਰੀ ਕਾਲਿਕਾ ਮਨ ਬਹਿਲਾ ਰੋਸ ਵਢਾਇਕੈ ਨਿਕਲੀ ਮੱਥਾ ਫੋੜਿਕੈ ਜਨ ਫਤੇ ਨਿਸ਼ਾਨ ਵਜਾਇਕੈ ਜਾਗ ਸੁਜੰਮੀ ਜੁੱਧ ਨੂੰ ਜਰਵਾਣਾ ਜਾਨੂ ਮਿਰੜਾਇਕੈ ਦਲ ਵਿੱਚ ਘੇਰਾ ਕਤਿਆ ਜਨ ਸਿੰਘ ਤੁਰਿਆ ਗਣ ਨਾਇਕੈ ਆ ਵਿਸੂਲਾ ਹੋਇਆ ਤਿਹ ਲੋਕਾਂ ਤੇ ਖੁਣਸਾਇਕੈ ਰੋਸ ਸਿਧਾਈਆਂ ਪਾਣ ਕਰ ਨੰਦਾ ਖੜਗ ਉਠਾਇਕੈ ਅੱਗੇ ਰਾਖਸ ਬੈਠੇ ਰੋਹਲੇ ਤੀਰੀ ਤੇਗੀ ਸ਼ਹਿਵਰ ਲਾਇਕੈ ਪਕੜ ਪਛਾੜੇ ਰਾਖਸਾਂ ਦਲ ਦੈਂਤਾ ਅੰਦਰ ਜਾਇਕ ਹੈ ਬਹੁ ਕੇਸੀ ਪਕੜ ਪਛਾੜਿਆਂ ਤਿਨ ਅੰਦਰ ਧੂਮ ਰਚਾਇ ਹੈ ਵੱਡੇ ਵੱਡੇ ਚੁਣ ਸੂਰਮੇ ਗਹਿ ਕੋਟੀ ਦਏ ਚਲਾਇ ਕੇ ਰਣ ਕਾਲੀ ਗੁਸਾ ਖਾਇਕ ਹੈ ਪੌੜੀ ਦੋਹਾਂ ਕੰਧਾਰਾਂ ਮੂੰਹ ਜੁੜੇ ਅਣੀਆਂ ਰਚੋਈਆਂ ਤੂੰ ਹੀ ਕਿਰਪਾਣਾ ਤਿੱਖੀਆਂ ਨਾਲ ਲੋਹੂ ਧੋਈਆਂ ਹੂਰਾਂ ਸਰਣਵਤ ਬੀਜ ਨੂੰ ਘਾਤ ਘੇਰੇ ਖਲੋਈਆਂ ਲਾੜਾ ਦੇਖਣ ਲਾੜੀਆਂ ਚੌਗਿਰਦੇ ਆਏ ਹੋਈਆਂ ਚੋਬੀ ਧੌਂਸਾਂ ਪਾਈਆਂ ਦਲਾਂ ਮੁਕਾਬਲਾ ਦਸਤੀ ਤੁਹੀ ਨਚਾਈਆਂ ਤੇਗਾ ਨੰਗੀਆਂ ਸੂਰਿਆਂ ਦੇ ਤਨ ਲਾਈਆਂ ਗੋਸ਼ਤ ਗਿੱਧੀਆਂ ਬਿਦਨ ਰਾਤੀ ਆਈਆਂ ਮਰਦਾਂ ਘੋੜੀਆਂ ਜੋੜੀਆਂ ਮਿਲ ਤਾਈਆਂ ਲੋਹੂ ਪਖਣਾ ਫੌਜਾਂ ਮਾਰ ਹਟਾਈਆਂ ਦੇਵਾਂ ਦਾਨਵਾ ਭਜਦੀ ਕਥਾ ਸੁਣਾਈਆਂ ਰਾਜੇ ਸੁੰਭਥੈ ਪੂਈ ਨਾ ਪਾਉਣਾ ਪਾਈਆਂ ਬੂੰਦਾਂ ਰਕਦੀਆਂ ਕਾਲੀ ਖੇਤ ਕਪਾਈਆਂ ਸਭੇ ਸੂਰਤਾਂ ਬਹੁਤੀ ਸਿਰੀ ਵਿਹਾਈਆਂ ਕੜੀਆਂ ਕਾਲਕੀਆਂ ਜਾਣ ਨਾ ਜਾਏ ਮਾਈਆਂ ਜੂਜੇ ਸੂਰਮੇ ਸੁਮ ਸੁਣੀ ਕਰਹਾਲੀ ਸਰਣਵਤ ਬੀਜ ਦੀ ਰਣ ਵਿੱਚ ਕਿਨੈ ਨਾ ਝਾਲੀ ਦੁਰਗਾ ਆਉਂਦੀ ਬਹੁਤੇ ਵੀਰ ਜਟਾਲੀ ਉਠੇ ਆਖ ਕੈ ਚੋਟਾਂ ਪਾਨ ਤਬਾਲੀ ਜਾਸਾਂ ਜੁੱਧ ਨੂੰ ਥਾਰੇ ਸਰ ਪ੍ਰਿਥਮੀ ਚਾਲੀ ਦਲਾਂ ਚੜੰਦਿਆਂ ਨਾਉ ਜਿਵ ਹੈ ਹਾਲੀ ਸਹਦਰੀਆਓ ਵਿੱਚ ਧੂੜ ਉਤਾਹਾਂ ਕਾਲੀ ਛੜੀ ਤੁਰੰਗਮਾ ਜਾਣੇ ਪੁਕਾਰੂ ਚਾਲੀ ਧਰਤੀ ਇੰਦਰ ਸਹਿ ਪੌੜੀ ਆਹਰ ਮਿਲਿਆ ਆਹਰੀਆਂ ਸੈਣ ਸੂਰਿਆਂ ਸਾਜੀ ਚੱਲੇ ਸੋਹੇ ਦੁਰਗ ਸਾਹ ਜਣ ਕਾਬੈ ਹਾਜੀ ਤੀਰੀ ਤੇਗੀ ਜਮ ਧੜੀ ਰਣ ਮੰਡੀ ਭਾਜੀ ਇੱਕ ਕਾਇਲ ਕੂਮਨ ਸੂਰਮੇ ਜਣ ਮਕਤਬ ਕਾਜੀ ਇੱਕ ਵੀਰ ਪਰੋਤੇ ਬਰਸ਼ੀਏ ਜਿਉ ਝੁਕ ਪਾਉਣ ਨਿਵਾਜੀ ਇਕ ਦੁਰਗਾ ਸੋਹੇ ਖੁਨਸ ਕੈ ਖੁਨਸਾਇਨ ਤਾਜੀ ਇਕ ਧਾਵਨ ਦੁਰਗਾ ਸਾਹਮਣੇ ਜਿਉ ਭੁਖ ਆਏ ਪਾਜੀ ਕਦੇ ਨਾ ਰਜੇ ਜੁਦ ਥੇ ਰਜ ਹੋਏ ਰਾਜੀ ਬੱਜੇ ਸੰਗਲੀ ਆਲੇ ਸੰਗਰ ਡੋਹਰੇ ਡਹਿ ਜੁਖੇ ਜਟਾਲੇ ਹਾਠਾਂ ਜੋੜ ਕੈ ਨੇਜੇ ਬੰਬਲੀ ਆਲੇ ਦਿਸਨ ਓਰੜੇ ਚੱਲੇ ਜਾਣ ਜਟਾਲੇ ਨਾਵਣ ਗੰਗ ਨੂੰ ਪੌੜੀ ਦੁਰਗਾ ਅਤੇ ਦਾਨਵੀ ਸੂਰ ਹੋਈਆਂ ਕੰਗਾ ਵਾਛੜ ਕਤੀ ਸੂਰਿਆਂ ਵਿੱਚ ਖੇਤ ਖਤੰਗਾ ਤੂੰ ਹੀ ਕਿਰਪਾਣਾ ਤਿੱਖੀਆਂ ਵੱਡ ਲਾਹਨ ਅੰਗਾ ਪਹਿਲਾਂ ਦਲਾਂ ਮਿਲੰਦਿਆਂ ਭੇੜ ਪਿਆ ਨਿਹੰਗਾ ਪੌੜੀ ਓਰੜ ਫੌਜਾਂ ਆਈਆਂ ਵੀਰ ਚੜੇ ਕੰਧਾਰੀ ਸੜਕ ਮਿਆਨੋਂ ਕੱਢੀਆਂ ਤਿੱਖੀਆਂ ਤਰਵਾਰੀ ਕੜਾਕ ਉਠੇ ਰਣ ਮੱਚਿਆ ਵੱਡੇ ਅਹੰਕਾਰੀ ਸਿਰ ਧੜ ਮਹਾ ਗਨਲੇ ਫੁੱਲ ਜਿਹੇ ਬਾੜੀ ਜਾਪੇ ਕਟੇ ਬਾੜੀਆਂ ਰੁਖ ਚੰਦਨ ਆਰੀ ਦੋਹਾਂ ਕੰਧਾਰਾਂ ਮੂੰਹ ਜੁੜੇ ਜਾਂ ਸੱਟ ਪਈ ਖਰਵਾਰ ਕਾਓ ਤਾਕੇ ਤੱਕ ਕਹਿ ਬਰ ਦੁਰਗ ਸ਼ਾਹ ਤਾਕੇ ਮਾਰੇ ਭਲੇ ਜੁਝਾਰ ਕਾਓ ਪੈਦਲ ਮਾਰੇ ਹਾਥੀਆਂ ਸੰਗ ਰਸ ਗਿਰੇ ਅਸਵਾਰ ਕਾਓ ਸੋਹਣ ਸੰਜਾਂ ਬਾਗਣਾ ਜਣ ਲੱਗੇ ਫੁੱਲ ਅਨਾਰ ਕਾਓ ਗੁੱਸੇ ਆਈ ਕਾਲਿਕਾਂ ਹੱਥ ਸੱਜੇ ਲੈ ਤਰਵਾਰ ਕਾਓ ਏਦੂ ਪਾਰਾਉ ਊਤ ਪਾਰ ਹਰਨਾਖਸ ਕਈ ਹਜ਼ਾਰ ਕਾਓ ਜਿਣ ਇੱਕਾ ਰਹੀ ਕੰਧਾਰ ਕਾਓ ਸਦ ਰਹਿਮਤ ਤੇਰੇ ਵਾਰ ਕਾਓ ਪੌੜੀ ਦੋਹਾਂ ਕੰਧਾਰਾਂ ਮੂੰਹ ਜੁੜੇ ਸੱਟ ਪਈ ਜਮ ਧਾਨ ਕਉ ਤਦ ਖਿੰਗ ਨਸੁਮ ਨਚਾਇਆ ਡਾਲ ਉੱਪਰ ਬਰਗਸਤਾਨ ਕਉ ਫੜੀ ਬਿਲੰਦ ਉਸ ਫਰਮਾਇਸ ਕਰ ਤਾਨ ਕਉ ਗੁੱਸੇ ਆਈ ਸਾਹਮਣੇ ਰਣ ਅੰਦਰ ਘਤਣ ਘਾਣ ਕਉ ਅੱਗੇ ਤੇਗ ਉਗਾਈ ਦੁਰਗਸ਼ਾ ਵੱਡ ਸੁਮਨ ਵਹੀ ਪਿਲਾਣ ਕਉ ਰੜਕੀ ਜਾਇ ਕੈ ਧਰਤ ਕਉ ਵੱਡ ਪਾਖਰ ਵੱਡ ਕਾਣ ਕਉ ਵੀਰ ਪਲਾਣੋ ਡਿਗਿਆ ਕਰ ਸਜਦਾ ਸੁੰਭ ਸੁਜਾਣ ਕਉ ਸ਼ਾਬਾਸ਼ ਸੁਣੋਣੇ ਖਾਣ ਕਉ ਸਦਾ ਸ਼ਾਬਾਸ਼ ਤੇਰੇ ਤਾਣ ਕੋ ਤਰੀਫਾਂ ਪਾਨ ਚਵਾਨ ਕੋ ਸਦ ਰਹਿਮਤ ਕੈਫਾਂ ਖਾਨ ਕੋ ਸਦ ਰਹਿਮਤ ਤੁਰੇ ਨਚਾਨ ਕੋ ਪੌੜੀ ਦੁਰਗਾ ਅਤੈ ਦਾਨਵੀ ਗੈ ਸੰਗਰ ਇਕੱਥੇ ਓਰੜ ਉੱਠੇ ਸੂਰਮੇ ਆਡਾਹੇ ਮੱਥੇ ਕਟ ਤੁਫੰਗੀ ਕੈਬਰੀ ਦਲਗਾਹਨ ਕਥੇ ਦੇਖਣ ਜੰਗ ਫਰੇਸ਼ਤੇ ਸਮਾਨੋ ਲੱਥੇ ਪੌੜੀ ਦੋਹਾਂ ਕੰਧਾਰਾਂ ਮੂੰਹ ਜੜੇ ਦਲ ਕੁਰੇ ਨਗਾਰੇ ਓਰੜ ਆਏ ਸੂਰਮੇ ਸਰਦਾਰ ਰਣਿਆਰੇ ਲੈ ਕੇ ਤੇਗਾ ਬਰਸ਼ੀਆਂ ਹਥਿਆਰ ਉਬਾਰੇ ਟੋ ਪਟੇਲਾ ਪਾਖਰਾਂ ਗਲ ਸੰਜ ਸਵਾਰੇ ਲੈ ਕੇ ਬਰਸ਼ੀ ਦੁਰਗ ਸ਼ਾਹ ਮਾਰੇ ਚੜੀ ਰਥੀ ਗਜ ਕੋੜਈ ਮਾਰ ਭੋਏ ਤੇ ਡਾਰੇ ਜਾਣ ਹਲਵਾਈ ਸੀਖ ਨਾਲ ਵਿਨ ਬੜੇ ਉਤਾਰੇ ਪੌੜੀ ਦੋਹਾਂ ਕੰਧਾਰਾਂ ਮੂੰਹ ਜੁੜੇ ਨਾਲ ਤੌਂਸਾਂ ਭਾਰੀ ਲਈ ਭਗਉਤੀ ਦੁਰਗ ਸ਼ਾਹ ਵਰ ਜਾਗਣ ਭਾਰੀ ਲਾਈ ਰਾਜੇ ਨੂੰ ਰਤ ਪੀਐ ਪਿਆਰੀ ਸੁੰਭ ਪਲਾਣੋ ਡਿੱਗਿਆ ਉਪਮਾ ਵਿਚਾਰੀ ਡੁਬ ਰਤੂ ਨਾਲੋਂ ਨਿਕਲੀ ਬਰਸ਼ੀ ਦੋ ਧਾਰੀ ਜਾਣ ਰਜਾਦੀ ਉਤਰੀ ਪੈ ਐਨ ਸੁਹੀ ਸਾਰੀ ਪੌੜੀ ਦੁਰਗਾ ਅਤੈ ਦਾਨਵੀ ਭੇੜ ਪਿਆ ਸਬਾਹੀ ਸ਼ਸਤਰ ਪਜੂਤੇ ਦੁਰਗ ਸ਼ਾਹ ਗੈ ਸਵਨੀ ਬਾਹੀ ਸੁਮਨ ਸੁਮ ਸੰਘਾਰਿਆ ਬਤ ਜਿਹੇ ਤਾਹੀ ਫੌਜਾਂ ਰਾਖ ਸਾਰੀਆਂ ਦੇਖ ਰੋਵਨ ਤਾਹੀ ਮੂੰਹ ਕੁੜੂਚੇ ਘਾ ਦੇ ਛੜ ਘੋੜੇ ਨਾਹੀ ਭਜਦੇ ਹੋਏ ਮਾਰੀ ਮੁਰ ਝਾਕਣ ਨਾਹੀ ਪੌੜੀ ਸੁਮਨ ਸੁਮ ਪਠਾਇਆ ਜਮ ਦੇ ਧਾਮ ਨੂੰ ਇੰਦਰ ਸਦ ਬੁਲਾਇਆ ਰਾਜ ਅਵਖੇਖ ਨੂੰ ਸਿਰ ਪਰ ਛੱਤਰ ਫੇਰਾਇਆ ਰਾਜੇ ਇੰਦਰ ਦਾ 14 ਲੋਕਾਂ ਛਾਇਆ ਜਸ ਜਗ ਮਾਤ ਦਾ ਦੁਰਗਾ ਪਾਠ ਹੋਣਾਇਆ ਸਭੇ ਪੌੜੀਆਂ ਫੇ ਨ ਜੂਨੀ ਆਇਆ ਜਿਨੇ ਗਾਇਆ